ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਚੱਲਾਂ ਦਾ ਭਿਜੇ ਕੰਬਲੀ ਰਾਹਾਂ ਤੋਂ ਟੁੱਟੇ ਨੇ ਫਰੀਦਾ ਗਲੀਏ ਚਿੱਕੜ ਗਲੀਆਂ ਚਿੱਕੜ ਦੂਰ ਘਰ ਜਿਹੜੀਆਂ ਗਲੀਆਂ ਨੇ ਉਹਦੇ ਵਿੱਚ ਇੰਨਾ ਚਿੱਕੜ ਹੋਇਆ ਹੋਇਆ ਹੈ ਇੰਨਾ ਲੋਕ ਪਾਣੀ ਡੋਲਦੇ ਨੇ ਇੰਨਾ ਪ੍ਰਚਾਰ ਨੇ ਗੰਦ ਪਾਇਆ ਹੋਇਆ ਹੈ ਵੀ ਨਹੀਂ ਪਿਆ ਹੋਇਆ ਚਿੱਕੜ ਕੀਤਾ ਹੋਇਆ ਚਿੱਕੜੇ ਸੁੱਟਦੇ ਨੇ ਇੱਕ ਦੂਏ ਤੇ ਚਿੱਕੜ ਸੁੱਟਦੇ ਨੇ ਆਪਾਂ ਕਹਿੰਦੇ ਇੱਕ ਦੂਏ ਦੇ ਚਿੱਕੜ ਸੁੱਟਦੇ ਨੇ ਇੱਕ ਦੂਏ ਦੀ ਨਿੰਦਿਆ ਕਰਦੇ ਨੇ ਬਾਹਮਣ ਕਾਜੀ ਦੀ ਨਿੰਦਿਆ ਕਰਦਾ ਕਾਜੀ ਬਾਹਮਣ ਦੀ ਨਿੰਦਿਆ ਕਰਦਾ ਜੋਗੀ ਬਾਹਮਣ ਦੀ ਨਿੰਦਿਆ ਕਰਦਾ ਬਾਹਮਣ ਜੋਗੀ ਦੀ ਨਿੰਦਿਆ ਕਰਦਾ ਇਹ ਚਿੱਕੜੀ ਇੱਕ ਸੁੱਟਦੇ ਨੇ ਇੱਕ ਦੂਏ ਤੇ ਇੱਕ ਦੂਏ ਤੇ ਚਿੱਕੜ ਸੜਦਾ ਨਾ ਚਿੱਕੜ ਸੜਨਾ ਹੁੰਦਾ ਨਾ ਨਦਿਆ ਕਰਦੀ ਉਹਦੇ ਨੁਕਸੇ ਨੁਕਸ ਦੱਸਦੇ ਨੇ ਸਮਾਧਾਨ ਉਹ ਉਹਦੇ ਨੁਕਸ ਦਾ ਉਹਦੇ ਦੱਸਦਾ ਰਾਜੀਆਂ ਬਾਬਣਾ ਦੀ ਗਲਤ ਉਹ ਉਹਦੀ ਨੰਦਿਆ ਕਰਦਾ ਉਹਦੀ ਕਰਦਾ ਇਹ ਗਲੀਆਂ ਚਿੱਕੜ ਦੂਰ ਘਰ ਔਰ ਜਿੱਥੇ ਪਹੁੰਚਣਾ ਉਧਰ ਪਹੁੰਚ ਉਹ ਘਰ ਬਹੁਤ ਦੂਰ ਹੈ ਇਹ ਦੀ ਚਿੱਕੜ ਇੱਕ ਦੂਏ ਦੇ ਸਿੱਟਣ ਲੱਗੇ ਨੇ ਇੱਕ ਦੂਏ ਦੇ ਚਿੱਕੜ ਦਾ ਸੜਦਾ ਨਾ ਉਹ ਘਰ ਜਿੱਥੇ ਦੂਰ ਹੈ ਉਹਦੀ ਗੱਲ ਨਹੀਂ ਕੋਈ ਕਰਦਾ ਨਾਲ ਪਿਆਰ ਉਹਦੇ ਬਾਰੇ ਨਹੀਂ ਦੱਸਦਾ ਨਾਲ ਪਿਆਰੇ ਨਿਉ ਨਿਉ ਵੀ ਸਾਰਿਆਂ ਦਾ ਹੀ ਆ ਉਹ ਪਿਆਰੇ ਨੇ ਪਿਆਰੇ ਨਾਲ ਨਿਉ ਵੀ ਸਾਰਿਆਂ ਦਾ ਹੀ ਆ ਔਰ ਗਲੀਆਂ 'ਚ ਚਿੱਕੜ ਵੀ ਆਪੇ ਕਰਦੇ ਨੇ ਚਿੱਕੜ ਵੀ ਇਹਨਾਂ ਦਾ ਹੀ ਫਲਾ ਹੋਇਆ ਨਿਉ ਵੀ ਇਹਨਾਂ ਦਾ ਹੀ ਆ ਨਾਲ ਪਿਆਰੇ ਨਿਉ ਹੁਣ ਤਕਲੀਫ ਤਾਂ ਮੈਨੂੰ ਹੋ ਗਈ ਜਿਹਨੇ ਜਾਣਾ ਗਾਂ ਪਿਆਰੇ ਕੋਲ ਉਹਨੂੰ ਦਿੱਕਤ ਆ ਇਹਨਾਂ ਦਾ ਜਾਣਾ ਹੀ ਨਹੀਂ ਜਿਹਨੇ ਜਾਣਾ ਨੇ ਉਹਨੂੰ ਜਗਰ ਦੇਂਗੀ ਲਗੇ ਜਿਹਨੇ ਪਿਆਰੇ ਕੋਲ ਜਾਣਾ ਹੀ ਨਹੀਂ ਉਹਨੂੰ ਚੱਕਰ ਸਹੀ ਕੀ ਲੱਗੇ ਹਾਂ ਚੱਲਾਂ ਦਾ ਭਿੱਜਿਆ ਕੰਬਲੀ ਰਾਹ ਤੋਂ ਹੈ ਨੇਹੋਂ ਜੇ ਚੱਲਦਾ ਤਾਂ ਇਹ ਚੱਕਰ ਸੁੱਟਦਾ ਨਾ ਮੇਰੇ ਤੇ ਵੀੜੀ ਗੂਆ ਚੱਕਰ ਦਾ ਗੁਰੂ ਘਰ ਤੇ ਵਿਸਰਦਾ ਰਹਿਣਾ ਇਹ ਇਹਦੇ ਤੇ ਵੀ ਚੱਕਰ ਸਰਦਾ ਰਹਿਣਾ ਚੱਲਣ ਵਾਲੇ ਤੇ ਚੱਲਣ ਦਾ ਚੱਲਣ ਵਾਲੇ ਤੇ ਇਹਦੇ ਤੇ ਵਿਸਰਦੇ ਨੇ ਕਬੀਰ ਤਾਂ ਸਿਰਿਆ ਨਹੀਂ ਹੋਇਆ ਕੁੱਤਾ ਨਹੀਂ ਕਹਿੰਦੇ ਸੀ ਰਬਦਾਰ ਨੂੰ ਚਮਰਟਾ ਦੀ ਉਹ ਚਿੱਕੜੀ ਸੀ ਹੋਰ ਕੀ ਸੀ ਚੱਲਾਂ ਦਾ ਜੇ ਤਾਂ ਮੈਂ ਗਾਹਾਂ ਤੁਰਦਾ ਇਹਨਾਂ ਨੂੰ ਤਾਂ ਮੇਰੇ ਤੇ ਵੀ ਚੱਕਰ ਸੁਣਨਗੇ ਫੇ ਜੂਗੀ ਕੰਬਲੀ ਰਹਾ ਤਾਂ ਟੁੱਟਾ ਹੈ ਨੇਹੋਂ ਜੇ ਨਹੀਂ ਜਾਂਦਾ ਫੇ ਨੇਹੋਂ ਨਹੀਂ ਰਹਿੰਦਾ ਮੈਂ ਤਾਂ ਜਾਣਾ ਇਹਨਾਂ ਤਾਂ ਜਾਣਾ ਕਿਤੇ ਨਹੀਂ ਇਹਦਾ ਆਪਣਾ ਆਪਣੇ ਚੱਕਰ ਸੁੱਟ ਕੇ ਅੰਦਰ ਵੜ ਜਾਂਦੇ ਨੇ ਆਪਣੇ ਸੱਟ ਕੇ ਅੰਦਰ ਵੜ ਜਾਂਦੇ ਜਾਓ ਸੜਦਾ ਧਰਾਮੂਰ ਹੀ ਡਿੱਗਦਾ ਇਹ ਇਹਨਾਂ ਦੇ ਉੱਤੇ ਡਿੱਗਦਾ ਧਰਾਮੂਰ ਹੀ ਡਿੱਗਦਾ ਇਹਨਾਂ ਦੇ ਇਹਨਾਂ ਦੀ ਮੱਤ ਤੇ ਚਿੱਕੜ ਡਿੱਗਦਾ ਇਹਨਾਂ ਦੇ ਉੱਤੇ ਤਾਂ ਇਹਨਾਂ ਡਿੱਗਦਾ ਇਹ ਨਹੀਂ ਪਰਵਾਹ ਕਰਦੇ ਇਹ ਇਵੇਂ ਇਹਦੇ ਵਿੱਚ ਆਪਣਾ ਸੱਟੇ ਉਹਨਾਂ ਨੇ ਉੱਤੇ ਇਹ ਕੰਪੀਟੀਸ਼ਨ ਸੀ ਤਾਂ ਇਹ ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਕੋ ਪੰਡਤ ਬੁੱਲਾ ਛੱਡ ਦੋ ਆ ਚੱਕਰ ਆ ਚੱਲਣਾ ਉਹ ਸਾਈਡ ਤੇ ਹੋਊਗਾ ਉਹ ਸਾਈਡ ਤੇ ਹੀ ਹੈ ਉਹ ਕਬੀਰ ਦਾ ਹਮਰਾ ਝਗੜਾ ਰਹਾ ਨਾ ਕਹੂ ਉਹੀ ਗੱਲ ਕਹਿਦਾ ਦੇਖੋ ਕਿਸ ਤਰੀਕੇ ਨਾਲ ਕਮਾ ਕੇ ਕਹਿ ਗਿਆ ਫਰੀਦ ਫਰੀਦ ਆਪਣੇ ਕਮਾ ਕੇ ਕਹਿ ਗਿਆ ਗੱਲ ਉਹ ਕਹਿ ਗਿਆ ਕਮਾ ਕੇ ਕਹਿ ਗਿਆ ਐਂਗਲ ਬਦਲ ਕੇ ਕਹਿ ਗਿਆ ਚੱਲਾਂ ਦਾ ਪਿੱਛੇ ਕਮੜੀ ਜੇ ਹੁਣ ਮੈਂ ਚੱਲਦਾ ਤਾਂ ਮੇਰੇ ਦਾ ਉੱਤੇ ਚੱਕਰ ਪਾਉਣਾ ਇਹਨਾਂ ਨੇ ਜ਼ਰੂਰ ਇਹ ਤਾਂ ਇਹ ਤਾਂ ਹੋਲੀ ਖੇਲਦੇ ਨੇ ਜੇ ਤੂੰ ਨਹੀਂ ਖੇਲਦਾ ਤੇਰੇ ਤੇ ਜ਼ਰੂਰ ਪਾ ਦੇਣੀ ਇਹਨਾਂ ਨੇ ਤਾਂ ਹੋਲੀ ਹੈ ਚੱਕੜ ਵੀ ਰਾਹ ਦਾ ਟੁੱਟੇ ਨੇ ਉਹ ਜੇ ਹੁਣ ਨਹੀਂ ਜਾਂਦਾ ਫਿਰ ਨਹੀਂ ਟੁੱਟਦਾ ਮੇਰੇ ਕੋ ਪ੍ਰੋਬਲਮ ਹੈ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ